ਮੰਮਾ ਮਤ ਹਿਰ ਲਈ ਤੇਰੀ ਮੂੜੇ ਹਉਮੈ ਵੱਡਾ ਰੋਗ ਪਿਆ ਅੰਤਰ ਆਤਮੇ ਬ੍ਰਹਮ ਨ ਚੀਨਿਆ ਮਾਇਆ ਕਾ ਮਹਤਾਜ ਪਿਆ ਹੈ ਮੂੜੇ ਮੂਰਖਾ ਪਾਦੇ ਨੂੰ ਕਹਿ ਰਹੇ ਨੇ ਉਸ ਵੇਲੇ ਅੱਜ ਦੇ ਪਾਦੇ ਸਾਡੇ ਗ੍ਰੰਥੀ ਨੇ ਪੰਡਤ ਪਾਦੇ ਤੋਂ ਜੂਨੀਅਰ ਹੈ ਜਿਹੜਾ ਪੰਡਤ ਹੈ ਪਾਦੇ ਤੋਂ ਜੂਨੀਅਰ ਹੈ ਆਦਾ ਆਮ ਤੌਰ ਤੇ ਤੀਰਥਾਂ ਦੇ ਅੰਦਰ ਪਿੰਡਾਂ 'ਚ ਵੀ ਹੁੰਦੇ ਸੀ ਬਾਦੇ ਜਿਹੜਾ ਲਾਵਾ ਬਣਾਉਣ ਵਾਲਾ ਵਾਦਾ ਹੁੰਦਾ ਧਰਮ ਦੇ ਕਰਮ ਜਿਵੇਂ ਲਾਵਾ ਬਣਾਉਣੀਆਂ ਸੰਸਕਾਰ ਜਿਹੜੇ ਧਰਮ ਦੇ ਕਰਨ ਵਾਲੇ ਉਹ ਬਾਦੇ ਤੇ ਕਰਾਉਂਦੇ ਪੰਡਤ ਦੂਈ ਨਾਲ ਜੋੜ ਵਾਲਾ ਹੁੰਦਾ ਜਿਵੇਂ ਆਪਣੇ ਮੰਜੀਆਂ ਸੀ ਨਾ ਗੁਰੂ ਜਿਹੜੀ ਜਿਹੜਾ ਅਸਲੀ ਉਪਦੇਸ਼ ਸੀ ਗੁਰਿਆਈ ਉਹਦੀ ਜ਼ਿੰਮੇਵਾਰੀ ਤਾਂ ਸੀਗੀ ਜਿਵੇਂ ਗੁਰੂ ਸੀ ਇਹ ਜਾਂ ਬਲਦੇਵ ਦੀ ਉਹ ਜਿਹੜੇ ਨਾਲ ਵਜੀਆਂ ਵਾਲੇ ਸੀ ਸਪੋਰਟਰ ਉਹ ਜਿਹੜੀ ਗੱਲ ਸ਼ਬਕੇ ਸੀ ਬਾਹਰ ਲੋਕਾਂ ਦੇ ਦੂਈ ਮਤ ਦੇ ਜਾਂ ਚਰਚਾ ਦੇ ਜਿਹੜੇ ਲੋਕਾਂ ਨੂੰ ਮਤਲਬ ਘੱਟ ਉਪਦੇਸ਼ ਵਾਲਿਆਂ ਨੂੰ ਦੂਏ ਫਿਰ ਸ਼ੰਕੇ ਪਾਉਂਦੇ ਸੀ ਉਹਨਾਂ ਦੇ ਜਵਾਬ ਦੇਣ ਵਾਲੇ ਸੀ ਬੰਦੇ ਸਿਆਣੇ ਹੁੰਦੇ ਸੀ ਜਿਹੜੇ ਉਹਨਾਂ ਨੂੰ ਨਾਲ ਜੋੜੇ ਹੋਏ ਸੀ ਤਾਂ ਕਿ ਗਾਹ ਤੇ ਗਾਹ ਤੇ ਗਾਹ ਸਿੱਖੀ ਫੈਲੇ ਦੋ ਚਾਰ ਗੱਲਾਂ ਜਿਹੜਾ ਸੁਣ ਕੇ ਜਾਂਦਾ ਉਹਨੂੰ ਦੂਜੇ ਲਾ ਵੀ ਸਕਦੇ ਨੇ ਉਹ ਰੱਬ ਨੂੰ ਦਵਾਂ ਦਰ ਥੋੜਾ ਗਿਆਨ ਹੁੰਦਾ ਹੋਰ ਸ਼ੰਕੇ ਪਾ ਕੇ ਜਿਵੇਂ ਕਰਮ ਦਾ ਹੀ ਹੈ ਕਰਮ ਦਾ ਸ਼ੰਕਾ ਇਹਦੇ ਛੇਤੀ ਨਹੀਂ ਲੈਂਦਾ ਹੈਗਾ ਉਹ ਕਹਿੰਦਾ ਲੈ ਆ ਤੇਰੇ ਸਾਹਮਣੇ ਉਹਨੇ ਮਾਰਤਾ ਹੁਣ ਦੱਸ ਤੇਰੇ ਨੂੰ ਜੇ ਦੀਦ ਹੈ ਨੇ ਮਾਰਿਆ ਪਾਪੀ ਕਿਵੇਂ ਨਹੀਂ ਹੋਇਆ ਕਹਿੰਦਾ ਗੱਲ ਤਾਂ ਠੀਕ ਹੈ ਗੁਰਬਾਣੀ ਗੱਲ ਕੁਝ ਹੋਰ ਬੋਲਦੀ ਹੈ ਵੀ ਹੁਕਮ ਤੇ ਬਿਨਾਂ ਜੰਮਣਾ ਮਰਨਾ ਹੈ ਕੀ ਉਹ ਕਹਿੰਦੇ ਵੀ ਮੈਂ ਚਾਹਣਾ ਇਹਨੂੰ ਮਾਰਦਾ ਅਕੀੜਾ ਤੁਰਿਆ ਜਾਂਦਾ ਲੈ ਮੈਂ ਜੇ ਚਾਹਦਾ ਮਾਰ ਦੂੰਗਾ ਨਹੀਂ ਚਾਹਦਾ ਨਹੀਂ ਮਾਰਦਾ ਹੁਣ ਜਿਹੜਾ ਥੋੜੀ ਬੁੱਧੀ ਵਾਲਾ ਪਹਿਲਾਂ ਉਹਦੇ ਤੇ ਤਾਂ ਸਰਪੂ ਇਸ ਗੱਲ ਦਾ ਵੀ ਗੱਲ ਤਾਂ ਠੀਕ ਹੈ ਇਹ ਠੀਕ ਕਹਿ ਰਿਹਾ ਕਿਤੇ ਗੁਰੂ ਇਹ ਤਾਂ ਨਹੀਂ ਗਲਤ ਕਹਿ ਰਿਹਾ ਐ ਡਾਮਾਡੋਲ ਹੋ ਜਾਂਦੇ ਸੀ ਉਹ ਡਾਮਾਡੋਲ ਹੋਣ ਵਾਲਿਆਂ ਨੂੰ ਇੱਕ ਉਦੋਂ ਸੀਨੀਅਰ ਜਿਹੜੇ ਸੀ ਉਹ ਬੰਦੇ ਨੂੰ ਕਿਹਾ ਸੀ ਇਹਨਾਂ ਨੂੰ ਸਭੋ ਡਾਮਾਡੋਲ ਹੋਣ ਤੇ ਸਮਝਾਓ ਤਾਂ ਦੀ ਚਰਚਾ ਉਹ ਕਰਦੇ ਸੀਗਾ ਉਹ ਜ਼ਿਆਦਾ ਮੰਜੀ ਹੋ ਲੋਕਾਂ ਨੂੰ ਨਾਲ ਜੋੜ ਕੇ ਹੋਰਾਂ ਨੂੰ ਫਿਰ ਗੁਰੂ ਘਰ ਲਿਆ ਕੇ ਫਿਰ ਉੱਥੇ ਉਹਦਾ ਪੱਕਾ ਉਹਨਾਂ ਨੂੰ ਨਾਲ ਜੋੜਦੇ ਸੀ ਮੰਮਾ ਮਤ ਹਿਰਲੇ ਤੇਰੀ ਮੂੜੇ ਹਉਮੈ ਵੱਡਾ ਰੋਗ ਪਿਆ ਹੈ ਮੂਰਖਾ ਤੇਰੀ ਮਤ ਹਰੀ ਗਈ ਕਿਉਂ ਹਉਮੈ ਦਾ ਵੱਡਾ ਰੋਗ ਹੈ ਜਿਹੜਾ ਤੇਰੀ ਹੰਕਾਰ ਹੈ ਤੈਨੂੰ ਹੰਕਾਰ ਦਾ ਤਾਂ ਸਮਝਿਆ ਨਹੀਂ ਹੰਕਾਰ ਨਹੀਂ ਬੁਝਿਆ ਮੈਂ ਹੰਕਾਰੀ ਹਾਂ ਜੋ ਕੁਝ ਤੂੰ ਧਰਮ ਦੇ ਨਾਂ ਤੇ ਕਰਦਾ ਉਹਦੇ ਨਾਲ ਹੰਕਾਰ ਹੈ ਵਧਿਆ ਹੰਕਾਰ ਵਧੀ ਗਿਆ ਮਤ ਘਟੀ ਗਈ ਮਤ ਹਰ ਲਈ ਹੰਕਾਰ ਨੇ ਤੇਰੀ ਹੋਵੇ ਦਾ ਰੋਗ ਵੱਡਾ ਹੋ ਗਿਆ ਹੋਵੇ ਜ਼ਿਆਦਾ ਵੱਧ ਗਈ ਹੋਵੇ ਜੋ ਕੁਝ ਕਰੀ ਜਾਂਦਾ ਉਹਨਾਂ ਦਾ ਹੋਵੇ ਪੈਦਾ ਹੁੰਦੀ ਹੈ ਧਰਮ ਦਾ ਹਰੇਕ ਕਰਮ ਇਸ ਕਰਕੇ ਕਰਦੇ ਸੀ ਕਿ ਹੋਵੇ ਘਟ ਜਵੇ ਜੋ ਕਰ ਰਹੇ ਉਹਦੇ ਨਾਲ ਹੋਵੇ ਵਧੀ ਜਾਂਦੀ ਹੈ ਤੇ ਮਤ ਮਾਰੀ ਹੋ ਗਈ ਫਿਰ ਕਰੀ ਹੋਰ ਕੀ ਹੋ ਗਿਆ ਮਾਇਆ ਦਾ ਮਹਤਾਜ ਪਿਆ ਮਾਇਆ ਦਾ ਮਹਤਾਜ ਹੋਣ ਕਰਕੇ ਤੇਰੀ ਮਤ ਮਾਰੀ ਗਈ ਮਾਇਆ ਦਾ ਰਾਜ ਪਿਆ ਅੰਤਰਾਤਮਾ ਬ੍ਰਹਮ ਨਾਲ ਚੀਜ਼ਾਂ ਆ ਜੇ ਬ੍ਰਹਮ ਤੇਰੇ ਅੰਦਰ